ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ RAM ਰਵਾਰ ਨਾਨਕ ਕਹਿੰਦਾ ਨਿਰਭਉ ਕੌਣ ਨਿਰੰਕਾਰ ਜਿਹੜਾ ਨਿਰਾਕਾਰ ਹੈ ਦੇਖੋ ਨਿਰਾਕਾਰ ਜਿਹੜਾ ਲਫ਼ਜ਼ ਹੈ ਨਾ ਉਹ ਗੁਣਵਾਚਕ ਹੈ ਜਿਹੜਾ ਨਿਰੰਕਾਰ ਨਿਰਾਕਾਰ ਹੈ ਪਰ ਨਿਰਾਕਾਰ ਨਿਰੰਕਾਰ ਹੋਵੇ ਨਹੀਂ ਹੁੰਦੀ ਜੀਵ ਆਤਮਾ ਨਿਰਾਕਾਰ ਹੈ ਪਰ ਨਿਰੰਕਾਰ ਨਹੀਂ ਹੈ ਜੀਵ ਆਤਮਾ ਨਿਰਾਕਾਰ ਹੈ ਨਿਰਾਕਾਰ ਦਾ ਗੁਣ ਜੇ ਨਿਰਾਕਾਰ ਹੈ ਤਾਂ ਹੀ ਅੱਖ ਨੂੰ ਨਹੀਂ ਦਿੰਦੀ ਤਾਂ ਹੀ ਸਾਡੀ ਪਕੜ 'ਚ ਨਹੀਂ ਹੁੰਦੀ ਨੂੰ ਫੜ ਕੇ ਨਹੀਂ ਰੱਖ ਸਕਦੇ ਨਿਰਾਕਾਰ ਤਾਂ ਇਹਦਾ ਗੁਣ ਹੈ ਤਾਂ ਨਿਰਾਕਾਰ ਤਾਂ ਹੈ ਪਰ ਨਿਰੰਕਾਰ ਨਹੀਂ ਹੈ ਨਿਰੰਕਾਰ ਕਾਦਾ ਜੇ ਕੋਈ ਵੀ ਸੱਚੇ ਸਵੇਸ਼ਾ ਵਾਸਤੇ ਕੋਈ ਵੀ ਫਿਰ ਨਿਰੰਕਾਰ ਬਸ ਨਿਰੰਕਾਰ ਨਿਰੰਕਾਰ ਦਾ ਫਰਕ ਨਿਰੰਕਾਰ ਨਾ ਇਹਦਾ ਨਉ ਹੈ ਨਿਰੰਕਾਰ ਨਉ ਤੇਰਾ ਨਿਰੰਕਾਰ ਨਿਰੰਕਾਰ ਹੈ ਨਿਰੰਕਾਰ ਇਹਦਾ ਨਉ ਹੈ ਨਿਰੰਕਾਰ ਦਾ ਗੁਣ ਹੈ ਨਿਰੰਕਾਰ ਦਾ ਗੁਣ ਹੈ ਨਿਰੰਕਾਰ ਉਹ ਗੁਣਵਾਚਕ ਸ਼ਬਦ ਹੈ ਜਿਵੇਂ ਇੱਕ ਕਪੜਾ ਕੋਦਾ ਰੰਗ ਹੈ ਕਾਲਾ ਕਪੜਾ ਕਪੜਾ ਤਾਂ ਹੈ ਨਾ ਉਹ ਤਾਂ ਸੂਤ ਦੇ ਧਾਗਿਆਂ ਤੋਂ ਬਣਿਆ ਹੋਇਆ ਨਾ ਕਾਲਾ ਤਾਂ ਉਹਦਾ ਗੁਣ ਹੈ ਕਾਲਾ ਤਾਂ ਉਹਦਾ ਰੰਗ ਹੈ ਲੰਬਾ ਆਦਮੀ ਲੰਬਾਈ ਉਹਦੀ ਜ਼ਿਆਦਾ ਹੈ ਆਮ ਆਦਮੀ ਤੋਂ ਜਨਰਲ ਆਦਮੀ ਤੋਂ ਗੁਣ ਗੁਣ ਕਰਕੇ ਲੱਗਿਆ ਗੁਣ ਵਾਚ ਕੇ ਲੱਗਦਾ ਇਸ ਕਰਕੇ ਦਿਆਲੂ ਕਿਰਪਾਲੂ ਜਿਵੇਂ ਨੇ ਨਾ ਇਹ ਉਹਦਾ ਆਕਾਰ ਹੈ ਜਿਹੜਾ ਨਿਰਾਕਾਰ ਹੈ ਇਹ ਜਿਹਾ ਆਕਾਰ ਨਹੀਂ ਹੈ ਜਿਵੇਂ ਸੰਸਾਰ ਦੀ ਸ਼ਕਲਾਂ ਦੇਖਦੇ ਆ ਜਾਂਦੀ ਹੈ ਕੋਈ ਰੇਖਾ ਰੂਪ ਰੇਖ ਉਹਦਾ ਖਿੱਚ ਨਹੀਂ ਸਕਦੇ ਨਕਸ਼ਾ ਨਹੀਂ ਬਣਾ ਸਕਦੇ ਉਹਨੂੰ ਨਿਰਾਕਾਰ ਕਹਿੰਦੇ ਨਾਨਕ ਨਿਰਪਉ ਨਿਰੰਕਾਰ ਹੋਰ ਕਿਤੇ RAM ਰਵਾਲ ਨਿਰਪਉ ਕੌਣ ਹੈ ਜਦ ਨਿਰੰਕਾਰ ਹੈ ਨਿਰਭਉ ਹੈ RAM ਨਿਰਪਉ ਨਹੀਂ ਰਾਮ ਦਾ ਪਹਿਜ ਰਾਮ ਦਾ ਵਿਚਾਰਾ ਰੋਂਦਾ ਫਿਰਦਾ ਹੈ ਰਾਮ ਦਾ ਡਰਦਾ ਸੀ ਰਜਣ ਨੂੰ ਕਹਿ ਗਿਆ ਵੀ ਮੈਂ ਚੱਲਿਆ ਪਿੱਛੋਂ ਨਾ ਤੂੰ ਜਾਈ ਕਰੋ ਸੀਤਾ ਨੂੰ ਲੈ ਜਾਓ ਕੋਈ ਜੱਕ ਇਹ ਸੀਤਾ ਨੂੰ ਕੋਈ ਹਮਲਾ ਕਰ ਸਕਦਾ ਕਰਤੇ ਸੀਤਾ ਨੂੰ ਕੱਲੇ ਨਹੀਂ ਛੱਡਣਾ ਪੈ ਸੀ ਤਾਂ ਕਹਿੰਦਾ ਸੀ ਤੇ ਪੈ ਸੀ ਡਰਦਾ ਸੀ ਡਰ ਸੀ ਉਹਦੇ ਅੰਦਰ ਤਾਂ ਡਰ ਸੀ ਤਾਂ ਹੀ ਹਥਿਆਰ ਚੱਕੀ ਫਿਰਦਾ ਸੀ ਹਥਿਆਰ ਕੀ ਕਰਦੇ ਸੀ ਪਰਮੇਸ਼ਰ ਕੋ ਕੋਈ ਹਥਿਆਰ ਨਹੀਂ ਉਹਦਾ ਨਹੀਂ ਕੋਈ ਹਥਿਆਰ ਉਹਦਾ ਹੁਕਮ ਹੈ ਸਭ ਕੁਝ ਉਹਦਾ ਇੱਛਾ ਹੀ ਸਭ ਕੁਝ ਹੈ ਉਹਨੇ ਹਥਿਆਰ ਕੀ ਕਰਨਾ ਉਹਨੂੰ ਖਤਰਾ ਹੀ ਕੋਈ ਨਹੀਂ ਹਥਿਆਰ ਉਹਨੂੰ ਆਇਆ ਚਾਹੀਦਾ ਜਿਹਦੇ ਕੋ ਖਤਰਾ ਉਹਦਾ ਸਰੀਰ ਹੈ ਨਾ ਰਾਮ ਜੀ ਦਾ ਵੀ ਉਹਦੇ ਕੋ ਖਤਰਾ ਹੋਊਗਾ ਸਾਡੇ ਵਰਗਾ ਹੋਊਗਾ ਜੇ ਸਰੀਰ ਹੈ ਤਾਂ ਫਿਰ ਵੀ ਹੈ ਉਹਨੇ ਜਨਮ ਲਿਆ ਹੈ ਹੈ ਤਾਂ ਹੋ ਰਹੀ ਹੈ ਸੀਤਾ ਨੇ ਵੀ ਮਜਬੂਰ ਕੀਤਾ ਭੈ ਲੱਗੀ ਤਾਂ ਗਿਆ ਸੀਤਾ ਦੀ ਭੈ ਕਰਕੇ ਹੀ ਗਿਆ ਵੀ ਨਾਰਾਜ਼ ਨਾ ਹੋ ਜਵੇ ਤਾਂ ਫਿਰ ਉਹ ਰੇੜ ਜਾਂਦਾ ਹੀ ਨਾ ਕੀ ਮਜਬੂਰੀ ਸੀ ਮਜਬੂਰੀ ਸੀ ਕੀ ਨਹੀਂ ਸੀ ਜਲਦੀ ਜੋਦਾ ਇਹ ਤਾਂ ਲੱਖ ਮਜਬੂਰੀ ਹੈ ਹੋਰ ਕਹਤੇ ਰਾਮ ਰਵਾਲ ਰਾਮਚੰਦਰ ਵਗੈਰਾ ਜਿਹੜੇ ਲੋਕ ਕਹਿੰਦੇ ਨੇ ਨਾ ਭਗਵਾਨ ਨੇ ਐਵੇਂ ਘੱਟ ਉਹਨਾਂ ਨੂੰ ਬੁੱਧੀ ਘੱਟ ਹੈ ਡੇੜੇ ਹੀ ਰੱਖ ਲਿਆ ਉਹਨਾਂ ਨੇ ਕੰਮ ਅੱਗੇ ਵਾਲੀ ਕੋਸ਼ਿਸ਼ ਛੱਡਤੀ ਅੱਗੇ ਵਾਲੀ ਔਖੀ ਸੀ ਨਾ ਪੜਾਈ ਅੱਗੇ ਦੀਦਾ ਕੁਝ ਨਹੀਂ ਅੱਗੇ ਗਿਆਨ ਦੇ ਤੋਂ ਪਰੇ ਦੀ ਗੱਲ ਰਹਿ ਜਾਂਦੀ ਹੈ ਨਾ ਬੁੱਝਣ ਵਾਲੀ ਉਹ ਛੱਡੇ ਦਿੱਤਾ ਚੈਪਟਰ ਵੀ ਚਲੋ ਜਿਹੜਾ ਕੋਈ ਕਰਨਾ ਉਹ ਕਰ ਲੋ ਆਪਾਂ ਛੱਡ ਦੋ ਉਹਨੂੰ ਪੰਡਤ ਨੇ ਛੱਡੇ ਦਿੱਤਾ ਹੈ ਹੋਰ ਕਹਤੇ ਰਾਮ ਸਵਾਲ ਕੀਤੀਆਂ ਕੰਨ ਕਹਾਣੀਆਂ ਕਹਤੇ ਵੇਦ ਵਿਚਾਰ ਕਿੰਨਾ ਕਿਸਮ ਦੀਆਂ ਕਾਂ ਦੀਆਂ ਕਹਾਣੀਆਂ ਬਣਾਈਆਂ ਨੇ ਕ੍ਰਿਸ਼ਨ ਦੀਆਂ ਕਿੰਨਾ ਵੇਦ ਵਿਚਾਰ ਹੋਰ ਗਿਆਨ ਵਿਚਾਰ ਬਣਾਏ ਹੋਏ ਨੇ ਫਿਰ ਇਹਨੂੰ ਅਠਾਉਂਦੇ ਨੇ ਆਪ ਜਦ ਕਹਾਣੀਆਂ ਨੂੰ ਅਰਮਾਨ ਨੂੰ ਗਿਆਨ ਨਾਲ ਹੋਰ ਹੋਰ ਕੁਝ ਬਣਾਈ ਜਾਂਦੇ ਨੇ ਕਿੰਨੇ ਕਿਸਮ ਦੀ ਰਮਾਇਣ ਬਣਾਤੀ ਕਿਤੇ ਬੇਦ ਵਿਚਾਰ ਕਿੰਨੇ ਬੇਦ ਵਿਚਾਰ ਕਰਨ ਵਾਲੇ ਨੇ ਗਿਆਨ ਵਿਚਾਰ ਕਰਨ ਵਾਲੇ ਨੇ ਕਿਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਲ ਕਿਤੇ ਮੰਗਤੇ ਨੱਚਦੇ ਨੇ ਗਾਉਂਦੇ ਫਿਰਦੇ ਨੇ ਉਹ ਮੰਗਣ ਦਾ ਕੰਮ ਨੂੰ ਲਾ ਲਿਆ ਇਹਨਾਂ ਨੂੰ ਰਾਸਤਾ ਹੀ ਅਸਲ ਤਾਂ ਮੰਗਤੇ ਹੀ ਨੇ ਇਹ ਜਿਹੜਾ ਤੁਹਾਨੂੰ ਨੂੰ ਧੰਦਾ ਬਣਾਉਣ ਵਾਲੇ ਨੇ ਮੁਕਤੇ ਹੀ ਹੁੰਦੇ ਨੇ ਜਿਵੇਂ ਹੁਣ ਰਾਗੀ ਨੇ ਆਪਣੇ ਇਹ ਮੁਕਤੇ ਹੀ ਨੇ ਮੁਕਤੇ ਹੀ ਨੇ ਜਾਂ ਮੰਗੇ ਉਹ ਜਦ ਸੈਟਲ ਕਰਕੇ ਪੈਸੇ ਲੈਂਦੇ ਨੇ ਮੰਗਤੇ ਹੀ ਨੇ ਮੰਗੇ ਨਹੀਂ ਲੈਂਦੇ ਵੀ ਇਹਨੇ ਪੈਸੇ ਲਵਾਂਗੇ ਉਹ ਵੀ ਇਹੀ ਗੱਲ ਸੀ ਗੜਬੁਰ ਪੂਰੇ ਤਾਲ ਹੈ ਵੀ ਪੂਰਦੇ ਦੇ ਇਹ ਜਾਨੀ ਗੜਬੁਰ ਨਹੀਂ ਕਰਦੇ ਇੰਨਾ ਹੀ ਹੈ ਨਾ ਨੱਚਦੇ ਰੁਚਦੇ ਨਹੀਂ ਹੈ ਰਾਗੀ ਤਾਲ ਤਾਂ ਵੀ ਪੂਰਦੇ ਨੇ ਉੱਚੇ ਕੂਕੇ ਵਾਦਾ ਪੂਰਾ ਜੋਦਾ ਕਾਫੀ ਚਾਰ ਕਿਤੇ ਵੀ ਕਰਦੇ ਨੇ ਸਾਖੀਆਂ ਵੀ ਸੁਣਾਉਂਦੇ ਨੇ ਗੁਰੂ ਘਰ ਦੀਆਂ ਸਭ ਕੁਝ ਹੋ ਹੀ ਕਰਦੇ ਨੇ ਕਹਤੇ ਨੱਚੇ ਮੁਕਤੇ ਗੜਬੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਇਹ ਜਿਹੜੇ ਕੀਰਤਨ ਦਰਬਾਰ ਨੂੰ ਵੀ ਬਾਜ਼ਾਰ ਹੈ ਇਹਨਾਂ ਦਾ ਹੋਰ ਕੀ ਹੈ ਇਹ ਕੀਰਤਨ ਦਰਬਾਰ ਹੋਏ ਜਾਈ ਬਾਜ਼ਾਰ ਹੈ ਦੋਵੇਂ ਬਦਲ ਲਿਆ ਸੀ ਦੋ ਹੋਰ ਰੱਖ ਲਿਆ ਗੱਲ ਹੋਈ ਹੈ ਪੈਸੇ ਇਕੱਠੇ ਕਰਨੇ ਕੀਰਤਨ ਦਰਬਾਰ ਕਰਾਉਣੇ ਬਈ ਇਹਨਾਂ ਨੂੰ ਪੈਸੇ ਦੇਣੇ ਸਭ ਉਹੀ ਗੱਲ ਹੈ ਤੱਦਾ ਕੁਛ ਨਹੀਂ ਹੈ ਗੁਰਮਤਿ ਦਾ ਕੋਈ ਗੱਲੇ ਨਹੀਂ ਫਿਲਾਸਫੀ ਦੀ ਤਾਂ ਕੋਈ ਗੱਲੇ ਨਹੀਂ ਪਾਣਾ ਮੰਨਣ ਦੀ ਤਾਂ ਕੋਈ ਗੱਲੇ ਨਹੀਂ ਖੋਜ ਵਾਲੀ ਦਾ ਕੋਈ ਗੱਲੇ ਨਹੀਂ ਹੈ ਖੋਜ ਵਾਲੀ ਦਾ ਕੋਈ ਗੱਲ ਨਹੀਂ ਵਿਚਾਰ ਹੈ ਵਿਚਾਰ ਵਾਲੀ ਤਾਂ ਕੋਈ ਗੱਲ ਨਹੀਂ ਹੈ ਇਹਦੇ ਕਰਕੇ ਦਾ ਰਿਜ਼ਲਟ ਨਹੀਂ ਕੋਈ ਆ ਰਿਹਾ ਕੀਰਤਨ ਦਰਬਾਰ ਦਾ ਕੀ ਰਿਜ਼ਲਟ ਆ ਰਿਹਾ ਰਾਗੀ ਸਾਰੇ ਲੋਭੀ ਹੋ ਗਏ ਸੋ ਉਹਨਾਂ ਦੀ ਗੱਲਾਂ ਵੀ ਇੱਥੇ ਆਉਣ ਲੱਗੀਆਂ ਬਾਹਰ ਉਹਨਾਂ ਦੇ ਘਰ ਜਾ ਕੇ ਦੇਖੋ ਕੀ ਹਾਲ ਹੈ ਜਾਣੇ ਕੀ ਕਰਦੇ ਨੇ ਹਰ ਕਮਰੇ ਟੈਲੀਵਿਜ਼ਨ ਕੀ ਦੇਖਦੇ ਨੇ ਉਹ ਪਰਮਾਤਮਾ ਨਾਲ ਖੁਦ ਨਹੀਂ ਜੁੜੇ ਹੋਏ ਲੋਕੋ ਕੋ ਖੁਦ ਪਰਮਾਤਮਾ ਨਾਲ ਜੁੜੇ ਹੋਏ ਉਹ ਤਾਂ ਹਾਈ ਪ੍ਰੋਫਾਈਲ ਜ਼ਿੰਦਗੀ ਉਸਨ ਕਰਨੀ ਚਾਹੁੰਦੇ ਨੇ ਗੁਰਬਾਣੀ ਵਾਲੀ ਦਾ ਕੋਈ ਉਹਨਾਂ ਤੇ ਅਸਰ ਤਾਂ ਗੁਰਬਾਣੀ ਵਾਲਾ ਕੋਈ ਨਹੀਂ ਉਹ ਇਸ ਨੂੰ ਆਪਣਾ ਧੰਦਾ ਬਣਾ ਕੇ ਪੈਸਾ ਜ਼ਿਆਦਾ ਕਮਾ ਕੇ ਹਾਈ ਪ੍ਰੋਫਾਈਲ ਜ਼ਿੰਦਗੀ ਬਸਰ ਕਰਨੀ ਚਾਹੁੰਦੇ ਇਹ ਤਾਂ ਗੱਲ ਹੈ ਜੀ ਸੀ ਗੁਰਮਤੀ ਦਾ ਗੱਲ ਹੈ ਜੀ ਹਾਂਜੀ ਤਿਆਗ ਨਹੀਂ ਆਇਆ ਉਹਨਾਂ ਦੇ ਅੰਦਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਆਲਪਤਾਲ ਬੋਲਦੇ ਨੇ ਰਾਜੇ ਰਾਣੀਆਂ ਦੀ ਕਹਾਣੀ ਸੁਣਾਉਂਦੇ ਨੇ ਰਾਮਚੰਦਰ ਦੀ ਸੁਣਾਤੀ ਹੈ ਹੋਰ ਸੁਣਾਤੀ ਹਰੀਚੰਦਰ ਰਾਜੇ ਦੀ ਸੁਣਾਤੀ ਅਣਪਤਾ ਦੀ ਗੱਲਾਂ ਕਰਦੇ ਨੇ ਅਣਪਤਾ ਦੀ ਸਾਡੇ ਕਰਦੇ ਨੇ ਰਾਗੀ ਜੇ ਕਦੇ ਲੱਗ ਜਾਂਦੇ ਨੇ ਸਾਖੀ ਸੁਣੋ ਅਣਪਤਾ ਸੁਣਦੇ ਸੁਣਾਉਂਦੇ ਨੇ ਜਿਵੇਂ ਉਹਨੇ ਦਿੱਲੀ ਸੁਣਾਤੀ ਉਹਨਾਂ ਨੇ ਕਹਿਤਾ ਕਹਾਂ ਨੂੰ ਵੀ ਰਾਗੀ ਖਬਰਦਾਰ ਜੇ ਸਾਖੀ ਸੁਣਾਈ ਜਮਲ ਲਾਲ ਨੇ ਬੋਲਦਾ ਇਹ ਜਾਣਦੇ ਹੀ ਕੁਝ ਨਹੀਂ ਅਣਪਤਾ ਬੋਲਣਾ ਰਾਗੀਆਂ ਨੂੰ ਕੀ ਪਤਾ ਗੁਰਮਤ ਕੀ ਹੈ ਉਹਨਾਂ ਨੇ ਗੁਰਬਾਣੀ ਦੇ ਲੈਣਾ ਕੀ ਹੈ ਉਹ ਗਾਉਣ ਦਾ ਕੀਰਤਨ ਦਾ ਤਾਂ ਉਹਨਾਂ ਨੂੰ ਪਤਾ ਹੈ ਰੱਬ ਬਾਰੇ ਤਾਂ ਗਿਆਨ ਹੈ ਉਹਨਾਂ ਨੂੰ ਵਿਸਕਾਰ ਉਹਦੇ ਚ ਉਹਨਾਂ ਦੀ ਦਿਲਚਸਪੀ ਹੈ ਅਰਥ ਬਹੁਤ ਉਹਨਾਂ ਨੂੰ ਹੈ ਨਹੀਂ ਨਾਲੇ ਅਰਥ ਬਹੁਤ ਉਹਨਾਂ ਨੇ ਕੀ ਲੈਣਾ ਉਹਨਾਂ ਦਾ ਰਾਗ ਵਿਗਦਾ ਅਰਥ ਦੁਨੀਆ ਨੂੰ ਨਹੀਂ ਚਾਹੀਦੇ ਅਸਲ ਚ ਪਬਲਿਕ ਨੂੰ ਅਰਥ ਨਹੀਂ ਚਾਹੀਦੇ ਅਰਥ ਤਾਂ ਚਾਹੀਦੇ ਨੇ ਗੁਰਮੁਖਾਂ ਨੂੰ ਪਬਲਿਕ ਨੂੰ ਨਹੀਂ ਚਾਹੀਦੇ ਉਹ ਜੇ ਬਿਰਲੇ ਹੁੰਦੇ ਨੇ ਐਨ ਬਿਰਲੇ ਨਹੀਂ ਘੜੇ ਉਹ ਬਿਰਲੇ ਨੂੰ ਚਾਹੀਦੇ ਨੇ ਉਹਨਾਂ ਨੇ ਭੀੜ ਇਕੱਠੀ ਕਰਨੀ ਹੈ ਹੁਣ ਕੀਰਤਨ ਦੇ ਬਾਅਦ ਤਾਂ ਭੀੜ ਚਾਹੀਦੀ ਹੈ ਭੀੜ ਹੋਊਗੀ ਤਾਂ ਪੈਸੇ ਜ਼ਿਆਦਾ ਹੋਣਗੇ ਫਿਰ ਲੰਗਰ ਚਾਹੀਦਾ ਉੱਥੇ ਉਹ ਕੁਝ ਹੋਰ ਚੀਜ਼ ਹੈ ਉਹ ਆਹੀ ਗੱਲ ਹੈ ਜਿਹੜੀ ਆਹ ਸੀ ਨਾ ਜਿਹਦਾ ਖੰਡਨ ਕੀਤਾ ਸੀ ਇਹ ਹੋਰ ਤਰੀਕੇ ਦੇਖੋ ਰੂਪ ਬਦਲ ਕੇ ਸ਼ੁਰੂ ਕਰ ਨਾ ਸੀ ਰੋਹਾਨੀ ਕੀਰਤਨ ਦਰਬਾਰ ਨਾ ਰੱਖ ਲੈ ਰੂਹ ਦੀ ਕਿਹੜੀ ਗੱਲ ਹੈ ਉੱਥੇ ਆਤਮਾ ਦੀ ਕੀ ਖੁਰਾਕ ਮਿਲਦੀ ਹੈ ਕੋਈ ਆਤਮਾ ਦੀ ਖੁਰਾਕ ਨਹੀਂ ਉੱਥੇ ਲੰਗਰ ਦਾ ਸ਼ਬਦ ਦਾ ਚੱਲਣਾ ਸੀ ਜ਼ਰੂਰ ਪਰ ਲੰਗਰ ਤਾਂ ਚੱਲਿਆ ਹੀ ਨਹੀਂ ਸ਼ਬਦ ਲੰਗਰ ਦਾ ਰੋਟੀਆਂ ਦਾ ਤੁਹਾਡਾ ਕਹਿੰਦੇ ਆਤਮਾ ਦੀ ਖਰਾਬ ਹੈ ਕੰਨ ਰਸਤੇ ਸਵਾ ਕੁਛ ਨਹੀਂ ਹੈ ਕੰਨ ਰਸ ਹੈ ਲੱਖ ਟਕਿਆਂ ਕੇ ਮੁੰਦਲੇ ਲੱਖ ਟਕਿਆਂ ਕੇ ਹਾਰ ਲੱਖ ਟਕਿਆਂ ਨੇ ਮੁੰਦਲੇ ਲੱਖ ਟਕਿਆਂ ਦੇ ਹਾਰ ਪਾਉਂਦੇ ਨੇ ਜਿਵੇਂ ਵਿਸ਼ਨੂ ਦੇ ਪਾਏ ਹੋਏ ਨੇ ਉਹ ਚਾਹ ਬਣਾਉਟੀ ਪਾਉਂਦੇ ਸੀ ਤਾਜ ਲਾਉਣੇ ਕਾਲ ਦੇ ਵਿੱਚ ਹਾਰ ਪਾਉਣੇ ਮੁੰਦਲੇ ਪਾਉਣੇ ਰਾਜਾ ਬਣ ਕੇ ਦਿਖਾਉਣਾ ਜਿਵੇਂ ਉਹ ਰਾਸ ਲੀਲਾ ਕਰਦੇ ਨੇ ਰਾਮ ਲੀਲਾ ਕ੍ਰਿਸ਼ਨ ਲੀਲਾ ਆਗੋ ਕਰਦੇ ਨੇ ਰਾਸ ਧਾਰੀਏ ਇਹ ਧਰਮ ਸੀ ਉਸ ਵੇਲੇ ਦਾ ਭਜੇ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਛਾਰ ਜਿਹੜੇ ਸ਼ਰੀਰ ਚ ਪਾਇਆ ਤੇ ਬੁੱਧਲੇ ਹਾਰ ਉਹ ਤਾਂ ਸਵਾ ਹੋ ਜਾਣਾ ਉਹ ਤਾਂ ਸਵਾਦੀ ਢੇਰੀ ਇੱਥੇ ਰਹਿ ਜਾਣੀ ਹੈ ਦਰਸ਼ਨ ਤਾਂ ਉਹ ਸਰੀਰ ਦਾ ਹੀ ਕਰਾਇਆ ਤੁਸੀਂ ਉਹ ਇੱਥੇ ਰਹਿ ਜਾਣਾ ਫਿਰ ਉਹਨੂੰ ਲਾਭ ਕੀ ਹੋਇਆ ਜੇ ਚੀਜ਼ ਦੇਖਣ ਵਾਲੀ ਤੇ ਤਾਂ ਦਿਖੀ ਹੋਦੀ ਆਤਮਾ ਦਾ ਤਾਂ ਦਰਸ਼ਨ ਹੋਇਆ ਹੀ ਨਹੀਂ ਆਤਮਾ ਨੇ ਪਾਉਣਾ ਸੀ ਹਾਰ ਕਾਲਾ ਪਾਉਣਾ ਸਗਲ ਗੁਣਾ ਦਾ ਹਾਰ ਹਾਰ ਪਾਇਆ ਹੋਇਆ ਓਕਾਰ ਸਤਨਾਮ ਇੱਕ ਦੇ ਹਾਰ ਪਾਇਆ ਹੋਇਆ ਜਾਂ ਇੱਕ ਇਹਨਾਂ ਦਾ ਹਾਰ ਹੈ ਇੱਕ ਦਾ ਕੀ ਹਾਰ ਹੈ ਇੱਕ ਦਾ ਹਾਰ ਹੈ ਸਤਨਾਮ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈਭੰ ਇਹ ਅੱਠ ਗੁਣ ਨੇ ਆਲੇ ਵਾਲੇ ਸਾਰੇ ਇਹ ਹਾਰ ਹੈ ਦੇ ਪਾਇਆ ਇਹਦੇ ਵਿੱਚ ਸਭ ਕੁਝ ਹੈ ਵਿਚਾਰੇ ਇੱਕ ਹੈ ਆਲੇ ਵਾਲੇ ਹਾਰ ਹੈ ਇਹਦੇ ਵਿੱਚ ਇਹਦੇ ਇਹਦੀ ਵਿਆਖਿਆ ਕਰਦੀ ਹੈ ਬਾਣੀ ਇਹ ਇੱਕ ਦੀ ਕਰਦੀ ਹੈ ਇਹ ਅੱਠੇ ਇੱਕ ਦੀ ਕਰਦੇ ਨੇ ਅੱਠ ਇੱਕ ਦੇ ਹੀ ਦਰਸਾਉਂਦੇ ਨੇ ਇੱਕ ਦਾ ਹੀ ਇੱਕ ਦਾ ਰੂਪ ਚਿਤਰਣ ਕਰਦੇ ਨੇ ਅੱਠੇ ਗੁਣ ਇਹ ਇੱਕ ਕੀ ਹੈ ਇੱਕ ਵਾਰੇ ਹੀ ਦੱਸ ਰਹੇ ਨੇ ਉਹ ਓਕਾਰ ਓਕਾਰ ਕਾ ਕੀ ਹੈ ਓਕਾਰ ਬ੍ਰਹਮਾ ਉਤਪਤ ਓਕਾਰ ਬ੍ਰਹਮਾ ਉਤਪਤ ਕੀਤੀ ਹੈ ਆਹੀ ਹੈ ਕੁਦਰਤ ਓਕਾਰ ਕੀ ਹੈ ਜਿਹਨੇ ਚਿੱਤ ਓਕਾਰ ਨੇ ਚਿੱਤ ਬਣਾਇਆ ਧਰਮ ਰਾਜ ਬਣਾਇਆ ਓਕਾਰ ਸੈਲ ਪਾਇਓ ਪਏ ਓਕਾਰ ਤੇ ਸਾਰੇ ਯੁਗ ਬਣੇ ਨੇ ਤੇਰੇ ਮਾਇਆ ਦੇ ਓਕਾਰ ਬੇਦ ਨਿਰਮੈ ਆ ਬੇਦ ਨਿਰਮੈ ਵਾਲੀ ਗੱਲ ਹੈ ਉਹ ਵੀ ਉਹੀ ਗੱਲ ਹੈ ਆਹ ਕੁਦਰਤ ਬੇਦ ਪੁਰਾਣ ਕਦੇ ਮਾਂ ਕੁਦਰਤ ਓਕਾਰ ਦਾ ਕੁਦਰਤ ਹੈ ਉਹੀ ਗੱਲ ਉੱਥੇ ਉਹੀ ਇੱਥੇ ਇਹ ਗੱਲ ਕੌਣ ਦੱਸਦਾ ਰਾਗੀ ਦੱਸਦੇ ਨੇ ਰਾਗੀ ਨੂੰ ਪਤਾ ਹੈ ਰਾਗੀ ਨੂੰ ਪਤਾ ਨਾ ਕਥਾਵਾਚਕ ਨੂੰ ਪਤਾ ਹੈ ਗੱਲ ਤਾਂ ਇਹ ਸੀ ਦੱਸਣ ਵਾਲੀ ਵੀ ਐ ਕੁਦਰਤ ਵਾਲੀ ਪੌੜੀ ਦਾ ਉਹਦਾ ਕੀ ਮੇਲ ਹੈ ਇਹ ਉਸੇ ਦੀ ਵਿਆਖਿਆ ਹੈ ਇਹ ਕੀ ਹੈ ਉਹ ਕੀ ਹੈ ਭੇਦ ਬੋਲਿਆ ਸੀ ਉੱਥੇ ਗਿਆਨ ਨਾ ਗਨੀ ਢੂੰਡੀਆ ਕਥਨਾ ਕਰੜਾ ਸਾਹਿਬ ਇਹ ਗਿਆਨ ਦੇਣਾ ਸੀ ਲੋਕਾਂ ਨੂੰ ਇਹ ਗੱਲਾਂ ਨਾ ਨਹੀਂ ਮਿਲਦਾ ਗਿਆਨ ਜਿਹੜੀਆਂ ਗੱਲਾਂ ਕਰਦੇ ਨੇ ਚਮਨ ਲਾਲ ਵਰਗੇ ਸਾਖੀਆਂ ਸੁਣਾਉਂਦੇ ਨੇ ਗੱਲਾਂ 'ਚ ਨਹੀਂ ਗਿਆਨ ਹੁੰਦਾ ਉਹ ਤਾਂ ਗੱਲਾਂ ਨੇ ਕਦੀ ਕਿਨੇ ਨਾ ਪਾਇਆ ਗੱਲੀ ਕੀ ਪਾਉਣਾ ਸੀ ਨਾਨਕ ਲੇਖੇ ਇੱਕ ਗੱਲ ਗੱਲ ਇੱਕ ਕਰਕੇ ਦਿਖਾਓ ਸਾਰੀ ਉਹ ਇੱਕ ਗੱਲ ਹੈ ਉੱਥੇ ਵੀ ਉਹੀ ਗੱਲ ਕਹੀ ਹੈ ਇੱਥੇ ਵੀ ਉਹੀ ਗੱਲ ਕਹੀ ਹੈ ਇਹ ਤਾਂ ਕੁਦਰਤ ਕਰਕੇ ਕਹਿਤੀ ਗੱਲ ਉਹਤੇ ਓਮਕਾਰ ਕਰਕੇ ਕਹਿਤੀ ਸਾਰੀ ਗੱਲ ਓਮਕਾਰ ਕੁਦਰਤ ਇੱਕੋ ਹੀ ਗੱਲ ਹੈ ਦੋ ਇੱਕੋ ਅਰਥ ਦਿੰਦੇ ਨੇ ਸਮਰਥੀ ਨੇ ਉਹ ਵੀ ਇੱਕ ਨਾਲ ਜੁੜਿਆ ਹੈ ਇਹ ਵੀ ਇੱਕ ਨਾਲ ਜੁੜਿਆ ਨਾਨਕ ਨਿਰਪਉ ਨਾਮਕਾਰ ਸੱਚ ਇੱਕ ਹੋ ਗਿਆ ਨਾ ਉੱਥੇ ਵੀ ਇੱਕ ਉਹ ਵੀ ਕਹੇ ਵੀ ਇੱਕ ਗੱਲ ਤਾਂ ਇਹ ਦੱਸਣੀ ਸੀ ਇਹ ਪਤਾ ਕਿਸੇ ਨੂੰ ਕੁਝ ਨਹੀਂ ਆਹ ਬਦਾਲ ਮਾਰੀ ਜਾਂਦੇ ਨੇ ਕਦਮਾ ਕਰਦਾ ਸਾਰ ਇਹ ਤਾਂ ਜਿਹੜਾ ਸਾਰ ਗਿਆਨ ਹੈ ਸਾਰ ਗਿਆਨ ਤਤ ਗਿਆਨ ਇਹਨੂੰ ਕਥਨ ਕਰਨਾ ਸੌਖਾ ਨਹੀਂ ਹੈ ਔਖਾ ਹੈ ਕਰਨਾ ਔਖਾ ਹੈ ਸਾਰ ਗਿਆਨ ਕਥਨ ਕਰਨਾ ਸਾਰ ਵਸੂ ਤਤ ਗਿਆਨ ਨੂੰ ਕਥਨ ਕਰਨਾ ਆਤਮ ਗਿਆਨ ਨੂੰ ਕਥਨ ਕਰਨਾ ਗੁਰਬਾਣੀ ਦਾ ਸਾਰ ਕਥਨ ਕਰਨਾ ਕਥਨ ਕਰਨਾ ਬੁੱਝ ਕੇ ਕਥਨ ਕਰ ਰਹੂਗਾ ਇਹ ਸਮਝਣ ਵਾਲੀ ਗੱਲ ਨਹੀਂ ਹੈ ਇਹ ਬੁੱਝਣ ਵਾਲੀ ਗੱਲ ਆ ਬੁਝਾਰਤਾ ਹੈ ਔਖਾ ਤਾਂ ਹੈ ਬੁੱਝਣ ਹੋਣਾ ਤਾਂ ਕਥਨ ਕਰ ਹੋਣਾ ਬੁੱਝੇ ਬਿਨਾ ਕਥਨ ਨਹੀਂ ਕਰ ਸਕਦੇ ਬੈਠੇ ਨੇ ਵਿਦਵਾਨ ਵਾਲੇ ਯੂਨੀਵਰਸਿਟੀ ਵਾਲੇ ਬੁੱਝ ਕੇ ਤਾਂ ਦਿਖਾਉਣ ਉਹਨਾਂ ਕੋਲੋਂ ਖੁੱਦੀ ਹੋਣੀ ਹੈ ਬੁੱਝਣ ਵਾਲੀ ਜੇ ਕਿਸੇ ਹੋਰ ਹੈ ਕਿ ਦੱਸ ਦੇ ਸਾਰਿਆਂ ਨੂੰ ਆਪਾਂ ਜਾਣਦੇ ਹਾਂ ਸਾਰੇ ਦੇਖ ਲੈ ਲੋੜ ਨਹੀਂ ਉਹਨਾਂ ਕੋ ਜਾਣ ਦੀ ਇੱਕ ਵਾਰ ਚੱਕਰ ਮਾਰਿਆ ਨਾਨਕ ਨੂੰ ਪਤਾ ਲੱਗ ਗਿਆ ਵੀ ਕਿਹੜੇ ਕਿੰਨੇ ਕੁ ਪਾਣੀ ਜਿਹਨੇ ਪੜਨਤ ਕਬੀਰ ਨੂੰ ਪਤਾ ਲੱਗ ਗਿਆ ਵੀ ਪੜਨਤ ਕਿੰਨੇ ਕੁ ਪਾਣੀ ਜਿਹਨੇ ਪੜਨਤ ਇਹਦੇ ਸਾਰੇ ਵਿਦਵਾਨ ਇਹਨਾਂ ਚੋਂ ਨਾ ਕੇ ਪਾਣੀ ਹੁੰਦਾ ਉਹਨਾਂ ਪੜਨਦਾ ਜਨਾ ਵੀ ਪਾਣੀ ਨਹੀਂ ਹੈ ਇਹਨਾਂ ਵਿਦਵਾਨਾਂ ਦਾ ਉਹਨਾਂ ਨੇ ਬਹੁਤ ਕੁਝ ਪੜਿਆ ਹੋਇਆ ਸੀ ਕਾਸ਼ੀ ਦੇ ਪੜਨਤਾਂ ਦੇ ਹਿੰਦੂ ਜਿਹੜੇ ਸੰਤ ਨੇ ਉਹ ਬਹੁਤ ਕੁਝ ਜ਼ਿਆਦਾ ਇਹਨਾਂ ਨੂੰ ਪੜਿਆ ਉਹਨਾਂ ਕੋਲ ਇਹਨਾਂ ਕੋਲ ਕੁਝ ਨਹੀਂ ਹੈ ਇਹ ਤਾਂ ਉਲਟੇ ਰਾਹ ਪਏ ਹੋਏ ਕਰਮ ਮਿਲੇ ਤਾਂ ਪਾਈਐ ਹੋਰ ਹਕਮਤ ਹੁਕਮ ਖਵਾ ਕਰਮ ਮਿਲੇ ਤਾਂ ਪਾਈਐ ਇਹ ਤਾਂ ਕਿਰਪਾ ਨਾਲ ਮਿਲਦਾ ਹੈ ਸਾਰ ਗਿਆਨ ਆਪ ਬੁਝਾਇਆ ਤਾਂ ਬੁੱਝ ਸੀ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹਰ ਕੋਲ ਸਾਡੀ ਆਖ ਬਖਾਣਾ ਇਹ ਕੋਈ ਆਪਣੇ ਆਪ ਕਥਨ ਕਰ ਦਵੇ ਮੁਸ਼ਕਲ ਗੱਲ ਹੈ ਕਰਮ ਮਿਲੇ ਤਾਂ ਪਾਈਏ ਕਰਮ ਮਿਲੇ ਤਾਂ ਪਾਈਏ ਇਹ ਤਾਂ ਕਿਸੇ ਦੀ ਕਿਰਪਾ ਹੋ ਜਵੇ ਨਦਰ ਕਰਮ ਪਵੇ ਨਿਸ਼ਾਨ ਕਿਸੇ ਦੇ ਕਰਮ ਕਿਰਪਾ ਹੋ ਜਾ ਪਰਮੇਸ਼ਰ ਦੀ ਉਹਦੇ ਗੱਲ ਆ ਜਾ ਸਮਝ ਚ ਤਾਂ ਇਹਦੀ ਪ੍ਰਾਪਤੀ ਹੁੰਦੀ ਹੈ ਵਰਨਾ ਹੋਰ ਹਕਮਤ ਹੁਕਮਾ ਖੁਆਰ ਜਿਹੜਾ ਆਪਣੀ ਮਰਜ਼ੀ ਕਰਦਾ ਨਾ ਹਕਮਤ ਆਪਣੀ ਮਤ ਅਨੁਸਾਰ ਕਹਿੰਦਾ ਮੈਂ ਕਰਦਾ ਉਹ ਜਿਵੇਂ ਤਰਮਾਲਾ ਕਰਦਾ ਉਹ ਤਾਂ ਖੁਆਰੀ ਆ ਉਹ ਤਾਂ ਖੁਆਰ ਨੇ ਹੋਣੇ ਵਾਲੀ ਗੱਲ ਹੈ ਆਪ ਖੁਆਰ ਹੋਊਗਾ ਦੂਜੇ ਨੂੰ ਕਰਨਾ ਚਾਹੁੰਦਾ ਦੂਜੇ ਦਾ ਚਾਹੇ ਖੁਆਰ ਨਾ ਹੋਣ ਆਪ ਜ਼ਰੂਰ ਖੁਆਰ ਹੋ ਖੁਆਰ ਕਰਨ ਵਾਲਾ ਗਿਆਨ ਪ੍ਰਚਾਰ ਕਰਨਾ ਅਪਰਾਧ ਹੈ ਬਹੁਤ ਬੜਾ ਅਪਰਾਧ ਹੈ ਪਰ ਪੈਸੇ ਦੇ ਨਾਲ ਜਿਹਨੂੰ ਕਰ ਰਿਹਾ ਉਹਦੇ ਪਿੱਛੇ ਕੁਝ ਐਸੀਆਂ ਸ਼ਕਤੀਆਂ ਹੈ ਕੰਮ ਕਰਦੀਆਂ ਕਿਹਦੇ ਕਿਹਦੇ ਲੋਕਾਂ ਨੂੰ ਕਰਦੀਆਂ ਨੇ ਕੰਮ ਸਾਰਿਆਂ ਨੂੰ ਪਤਾ ਹੀ ਹੈ ਪਤਾ ਹੀ ਹੁਣ ਤਾਂ ਪਤਾ ਲੱਗੀ ਜਾਂਦਾ ਹੌਲੀ ਹੌਲੀ ਕਿਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਸੀ ਸਭ ਪਤਾ ਲੱਗ ਜਾਂਦਾ ਲੋਕਾਂ ਨੂੰ ਛੇਤੀ ਨਹੀਂ ਲੱਗਦਾ ਹੌਲੀ ਹੌਲੀ ਲੱਗ ਜਾਂਦਾ ਕਾਲੇ ਖਾਨੇ ਦੇ ਪਿੱਛੇ ਕੀ ਸੀ ਉਹ ਹੋਵੇ ਪੁਲਿਸ ਸਾਰੀ ਜ਼ਿੰਦਗੀ ਨੌਕਰੀ ਕੀਤੀ ਉਹਨੂੰ ਗੁਰਬਾਣੀ ਦਾ ਹੇਜ ਕਿੱਥੋਂ ਲੱਗ ਗਿਆ ਹੈਰਾਨੀ ਦੀ ਗੱਲ ਤਾਂ ਹੈ ਸੀ ਉਹ ਪੁਲਿਸ ਵਾਲੇ ਉਹਦਾ ਨਿਹੰਗ ਸਿੰਘ ਬਾਬਰ ਕੇ ਕਹਿੰਦੇ ਨੇ ਬਾਬਰ ਕੇ ਬਾਬੇ ਕੇ ਹੋ ਹੀ ਨਹੀਂ ਸਕਦੇ ਉਹਨੇ ਪੁਲਿਸ ਦੀ ਨੌਕਰੀ ਕੀਤੀ ਹੈ ਉਹਨੂੰ ਹੁਣ ਮਤਲਬ ਹੈ ਕਿੱਥੋਂ ਲੱਗਣਾ ਸੀ ਸਾਨੂੰ ਤਾਂ ਐਸੇ ਗੱਲ ਦੀ ਹੈਰਾਨਗੀ ਸੀ ਉਹ ਤਾਂ ਏਜੰਟ ਸੀ ਪਰਾਹੇ ਪਾਉਣ ਵਾਲਿਆਂ ਦਾ ਵੀ 10 ਵਾਰਾਂ ਦੀ ਜੇ ਮੰਨ ਲਿਆ ਫੇਰ ਕੱਖ ਨਹੀਂ ਰਹਿੰਦਾ ਇਹਨਾਂ ਦੇ ਪੱਲੇ ਹਿੰਦੂ ਬੰਦ ਇਹਨੂੰ ਬੰਦ ਕੋਲ ਰਹਿੰਦਾ ਹੀ ਕੱਖ ਨਹੀਂ ਜੇ 10 ਵਾਰਾਂ ਅਸੀਂ ਪਰਥਾ ਦਈਏ ਸਾਰਾ ਮੂਰਤੀ ਪੂਜਾ ਵੀ ਗਈ ਇਹਨਾਂ ਦੀ ਕੁਝ ਵੀ ਨਹੀਂ ਰਹਿੰਦਾ ਇਹਨਾਂ ਦੇ ਕੋਲ ਆਰ ਗੁਰੂ ਗ੍ਰੰਥ ਸਾਹਿਬ ਦੀ ਕੱਲੇ ਨਾਲ ਇਹਨਾਂ ਦਾ ਵਿਗੜਾ ਕੁਝ ਨਹੀਂ ਹੈ ਕੁਝ ਨਹੀਂ ਵਿਗੜਦਾ ਹੈਗਾ ਜੇ ਅਨਰਥ ਹੋ ਜਾਂਦੇ ਨੇ ਭਗਤਾਂ ਦੀ ਬਾਣੀ ਛੇਤੀਓ ਕਰਤੀ ਸੀ ਇਹਨਾਂ ਨੇ ਪੋਚਾ ਫੇਰਤਾ ਸੀ ਭਗਤਾਂ ਦੇ ਬਾਅਦ ਗੁਰੂ ਨਾਨਕ ਨੂੰ ਫੇਜ ਗਾਉਣੀ ਪਈ ਜੋਤ ਦਸਮ ਦੇ ਬਾਅਦ ਆਰ ਆਰ ਦਸਮ ਦੇ ਦੋ ਇਕੱਠੇ ਹੋ ਜਾਣ ਇਹਨਾਂ ਕੋਈ ਦਾ ਕੋਈ ਇਲਾਜ ਹੀ ਨਹੀਂ ਦਸਮ ਤੋਂ ਇਹਨਾਂ ਨੂੰ ਖਤਰਾ ਜ਼ਿਆਦਾ ਆ ਤਾਂ ਨਹੀਂ ਖਤਰਾ ਇਹਦਾ ਆਦੇ ਬੁੱਝਣ ਵਾਲੇ ਜ਼ਿਆਦਾ ਨੇ ਉਹਦੇ ਬੁੱਝਣ ਵਾਲੇ ਘੱਟ ਨੇ ਸਪੈਸ਼ਲ ਗੱਲ ਕਹੀ ਹੋਈ ਹੈ ਉਹ ਭਾਸ਼ਾ ਹੋਰ ਹੈ ਭਾਸ਼ਾ ਹੋਰ ਹੈ ਇੰਨਾ ਧਿਆਨ ਤਾਂ ਨਹੀਂ ਰੱਖਿਆ ਹੋਇਆ ਆਲ ਵਾਲਾ ਉੱਥੇ ਪਰ ਗੱਲ ਸਪਸ਼ਟ ਹੋ ਗਈ